ਤੋ ਆਪ ਧੰਤਾ ਤੇ ਯੋਗ ਹੋ ਜਿਹੜੇ ਸਤ ਸੰਗਤ ਵਿੱਚ ਆਉਂਦੇ ਹੋ ਮੈਂ ਕਵਤਾ ਕਹਿਣ ਲੱਗਾ ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਬਰੀਕ ਧੂੜ ਮਿੱਟੀ ਨੂੰ ਇਕੱਠਾ ਕਰਕੇ ਸਕੇਲ ਤੋਂ ਭਾਵੇਂ ਇਕੱਠਾ ਕਰਨਾ ਇਹ ਮਿੱਟੀ ਦੀ ਇੱਕ ਪੁੜੀ ਬੰਦੀ ਹੋਈ ਹੈ ਦੇ ਜਿਹੜੀ ਆ ਮਨੁੱਖ ਦੀ ਪੰਜਾਂ ਤੱਤਾਂ ਤੋਂ ਬਣੀ ਹੈ ਮਿੱਟੀ ਦਾ ਇਹ ਪੁਤਲਾ ਹੈ ਮਹਾਰਾਜ ਕਹਿੰਦੇ ਨੇ ਕਬੀਰਾ ਧੂਰ ਸਕੇਲ ਕੇ ਪੁਰਿਆ ਬਾਂਦੀ ਦੇ ਦਿਵਸ ਚਾਰ ਕੋ ਪੇਖਨਾ ਅੰਤ ਖੇ ਦਿਖੇ ਜਿਹੜੇ ਸਾਧ ਸੰਗਤ ਵਿੱਚ ਆਉਂਦੇ ਨੇ ਗੁਰੂ ਜੀ ਕਹਿੰਦੇ ਨੇ ਤੇਰੀ ਉਮਰ ਹਰ ਰੋਜ਼ ਘਟਦੀ ਜਾਂਦੀ ਹੈ ਦਿਨੋਂ ਦਿਨ ਤੂੰ ਘਟਦਾ ਜਾਂਦਾ ਹੈ ਤੇ ਤਗੜਾ ਹੋ ਕੇ ਸਾਧ ਸੰਗਤ ਵਿੱਚ ਆਇਆ ਕਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਖਿਆਲ ਦੇਣਾ ਤੈਨੂੰ ਪੰਜਾਂ ਤਤਾਂ ਤੋਂ ਕਿਸੇ ਨੇ ਹੈ ਇਨਸਾਨ ਬਣਾਇਆ ਜਿਸ ਪੈਦਾ ਕੀਤਾ ਏ ਕਦੇ ਨਹੀਂ ਉਸ ਦਾ ਨਾਮ ਧਿਆਇਆ ਉਹ ਕੌਣ ਮਿਸਤਰੀ ਏ ਹੱਡੀਆਂ ਜਿੰਨੇ ਜੁਗਤ ਨਾਲ ਜੜੀਆਂ ਤੇਰੀ ਉਮਰਾ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਇਹ ਦੇਹੀ ਤੇਰੀ ਨਹੀਂ ਜਿਹੜੀ ਦੁੱਧ ਮੱਖਣਾ ਨਾਲ ਪਾਲੀ ਪੰਛੀ ਉੱਡ ਜਾਵੇਗਾ ਇੱਕ ਦਿਨ ਛੱਡ ਕੇ ਪਿੰਜਰਾ ਖਾਲੀ ਤੈਨੂੰ ਕਿਸੇ ਛਡਾਉਣਾ ਨਹੀਂ ਲਾਈਆਂ ਜਦੋਂ ਜਮਾ ਹੱਥ ਕੜੀਆਂ ਤੇਰੀ ਉਮਰਾ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਖੜੀਆਂ ਤੂੰ ਰੂਪ ਰਾਮਦਾਸ ਐ ਤੂੰ ਰੂਪ ਰਾਮਦਾਸ ਐ ਹੈ ਪਰ ਬਣਿਆ ਫਿਰੇ ਸ਼ਰਾਬੀ ਲੇਟੇ ਵਿੱਚ ਚਿੱਕੜ ਦੇ ਤੇ ਦਿਨ ਰਾਤੀ ਕਰੇ ਖਰਾਬੀ ਛੱਡ ਬੈਠ ਕਿਉਂ ਉਹਨਾਂ ਦੀ ਜਿਨ੍ਹਾਂ ਤੋਂ ਉਲਟ ਪੜਾਈਆਂ ਪੜੀਆਂ ਤੇਰੀ ਉਮਰ ਆ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਖੜੀਆਂ ਤੂੰ ਛੱਡ ਦੇ ਬਦੀਆਂ ਨੂੰ ਅੱਗੇ ਤੂੰ ਖਾਕ ਬਥੇਰੀ ਸ਼ਾਨੀ ਉਠ ਜਾਗ ਸਵੇਰੇ ਵੇ ਮਨਾ ਤੂੰ ਪੜ ਸਤ ਗੁਰ ਦੀ ਬਾਣੀ ਮੁੜ ਕੇ ਪਛਤਾਵੇਂਗਾ ਮੁੜ ਕੇ ਪਛਤਾਵੇਂਗਾ ਮਨ ਮੁਖ ਗੱਲਾਂ ਸੁਣਾਉਂਦੇ ਬੜੀਆਂ ਤੇਰੀ ਉਮਰ ਆ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਓ ਦੇਸ਼ ਪਰਾਇਆ ਏ ਦੇਸ਼ ਭਰਾਇਆ ਏ ਜਿੱਥੇ ਤੂੰ ਜਾ ਕੇ ਲੇਖਾ ਦੇਣਾ ਉਥੇ ਚੱਲੇ ਚਲਾਕੀ ਨਾ ਕੀਤਾ ਕਰਮ ਭੋਗਣਾ ਪੈਣਾ ਤੂੰ ਪਾਲਿਆ ਜਿਨ੍ਹਾਂ ਨੂੰ ਤੈਨੂੰ ਉਹ ਸਾੜਨ ਵਿੱਚ ਮੜੀਆਂ ਤੇਰੀ ਉਮਰਾ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਸੁਣ ਸੋਭਾ ਸੰਗਤ ਦੀ ਸੰਗਤ ਵਿੱਚ ਲੱਖਾਂ ਪਾਪੀ ਤਰ ਗਏ ਇਕ ਕੋੜੇ ਰਾਜੇ ਨੂੰ ਪ੍ਰਭੂ ਬਨ ਸੈਨ ਮੁਠੀਆਂ ਪਰ ਗਏ ਸੈਨ ਨੂੰ ਰਾਜ ਪੁਸ਼ਾਕ ਮਿਲੀ ਚਮਕਨ ਹੀਰੇ ਮੋਤੀ ਲੜੀਆਂ ਤੇਰੀ ਉਮਰਾ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਸੁਣ ਮਹਿਮਾ ਸਾਧਾਂ ਦੀ ਜੀ ਸੁਣ ਮਹਿਮਾ ਸਾਧਾਂ ਦੀ ਜੀ ਸਤ ਸੰਗ ਕਰਦੀ ਤਾਰਾ ਰਾਣੀ ਜੋੜੀ ਵੇਖ ਖੜਾਵਾਂ ਦੀ ਮਨ ਗਿਆ ਰਾਜਾ ਸੱਚ ਕਹਾਣੀ ਹੁਣ ਬਖਸ਼ੋ ਸਤਗੁਰ ਜੀ ਟੁੱਟ ਗਏ ਪਰਮ ਨਰਈਆਂ ਅੜੀਆਂ ਤੇਰੀ ਉਮਰ ਆ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਇਹ ਮੁੱਲ ਨੂੰ ਮਿਲਦੇ ਨਹੀਂ ਜੀ ਸਤ ਸੰਗ ਪ੍ਰੇਮ ਤੇ ਹੁਸਨ ਜਵਾਨੀ ਪਾਗਾਂ ਨਾਲ ਮਿਲਦਾ ਏ ਪੂਰਨ ਪੁਰਖ ਕੋਈ ਗੁਣੀ ਗਿਆਨੀ ਮੀ ਵਰਗਿਆ ਰਹਿਮਤ ਦਾ ਲਾਈਆਂ ਰੱਬ ਬਖਸ਼ਿਸ਼ ਦੀਆਂ ਝੜੀਆਂ ਤੇਰੀ ਉਮਰ ਆ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ ਜਿਹੜੇ ਖੇੜ ਖੇੜ ਹੱਸਦੇ ਸੀ ਉਹ ਵੇਖੇ ਰੋ ਰੋ ਮਾਲ ਦੇ ਤਲੀਆਂ ਜੋ ਮਾਲਕ ਮੁਲਕਾਂ ਦੇ ਕੱਖਾਂ ਵਾਂਗ ਰੁਲੇ ਵਿੱਚ ਗਲੀਆਂ ਨਿਰਪੱਖ ਤੁਰ ਜਾਵੇਂਗਾ ਵਸਦੇ ਛੋੜ ਕਿਲੇ ਸਭ ਗੜੀਆਂ ਤੇਰੀ ਉਮਰ ਆ ਬੀਤ ਚੱਲੀ ਮਨਾ ਤੂੰ ਸਤ ਸੰਗ ਕਰ ਦੋ ਘੜੀਆਂ